ਬੈਠਤ ਹਰ ਹਰ ਗੁਰਸਿੱਖ ਜਿੱਥੇ ਮਿਲਦਾ ਉਥੇ ਮਾਹੌਲ ਐਸਾ ਬਣ ਜਾਣਾ ਚਾਹੀਦਾ ਅਸੀਂ ਜਾਂ ਤਾਂ ਰਿਸ਼ਤੇਦਾਰਾਂ ਦੀਆਂ ਗੱਲਾਂ ਜਾਂ ਬਿਜ਼ਨਸ ਦੀਆਂ ਗੱਲਾਂ ਗੁਰਮਤ ਦੀ ਗੱਲ ਦਾ ਨਾਮ ਨਿਸ਼ਾਨ ਵੀ ਨਹੀਂ ਹੁੰਦਾ ਉੱਥੇ ਉਹ ਕਈ ਵਾਰੀ ਆਦਮੀ ਆਸ ਰੱਖ ਕੇ ਹੋਰ ਜਾਂਦਾ ਉੱਥੇ ਕੋਈ ਹੋਰ ਪ੍ਰਕਰਨ ਚਲਿਆ ਹੁੰਦਾ ਉਹ ਜਿਹੜਾ ਭਜਨ ਕਰਦਾ ਜਾਂਦਾ ਉਹਦਾ ਉਹ ਵੀ ਅਭਿਆਸ ਟੁੱਟ ਜਾਂਦਾ ਹੈ ਹੁਕਮ ਕੀ ਹੈ ਬਾਣੀ 'ਚ ਪਾਤਸ਼ਾਹ ਕਹਿੰਦੇ ਨੇ ਦਿਨ ਰਾਤੀ ਅਰਾਧੋ ਪਿਆਰੋ ਦਿਨ ਰਾਤੀ ਅਰਾਧੋ ਪਿਆਰੋ ਇੱਕ ਨਿਮਖ ਨਾ ਕੀਜੇ ਟੀਲਾ ਨਿਮਖ ਅੱਖ ਚਮਕਣ ਨੂੰ ਕਹਿੰਦੇ ਹਨ ਆਪੇ ਫੇ ਉਹਨੇ ਨਹੀਂ ਬੋਲਣਾ ਆਪੇ ਉਹਨੇ ਮੌਨ ਧਾਰ ਲੈਣਾ ਨਿਰਾ ਮੂੰਹ ਹੀ ਨਾ ਵਟਿਆ ਹੋਵੇ ਰਸਨਾ ਚੱਲਦੀ ਹੋਵੇ ਜਿੱਦਾਂ ਮੈਂ ਪਹਿਲਾਂ ਅਰਜ ਕੀਤਾ ਰਸਨਾ ਚੱਲਣ ਦੇ ਨਾਲ ਦਿਲ ਵੀ ਹਰਕਤ ਕਰਦਾ ਹੈ ਦਿਲ ਨੂੰ ਤਾਕਤ ਮਿਲਦੀ ਹੈ ਮੇਰਾ ਖਿਆਲ ਹੈ ਕਿ ਨਾਮ ਅਭਿਆਸੀਆਂ ਨੂੰ ਕਦੀ ਹਾਰਟ ਅਟੈਕ ਨਹੀਂ ਹੁੰਦਾ ਕਿਉਂਕਿ ਉਹਨਾਂ ਦਾ ਅਭਿਆਸ ਬਹੁਤ ਹੁੰਦਾ ਹਰ ਵਕਤ ਉਹਨਾਂ ਦੀ ਰਸਨਾ ਟਕ ਟਕ ਚੱਲਦੀ ਰਹਿੰਦੀ ਹਨ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਹੁਣ ਤਾਂ ਨਾਮ ਧਾਰੀਆਂ ਨੂੰ ਸੰਗ ਆਉਂਦੀ ਹੈ ਸੀਡੀ ਦੇ ਵਿੱਚ ਮੈਂ ਦੇਖਿਆ ਮਾਤਾ ਚੰਦ ਕੌਰ ਜੀ ਬੈਠੇ ਹਨ ਦੂਰੋਂ ਹੀ ਨਾ ਕੀਆ ਮੂੰਹ ਹੁੱਲਦਾ ਦਿਸ ਰਿਹਾ ਪਤਾ ਲੱਗ ਰਿਹਾ ਕਿ ਭਜਨ ਹੋ ਰਿਹਾ ਜਿਸ ਤਰ੍ਹਾਂ ਬੱਚਾ ਦੁੱਧ ਚੁੰਗਦਾ ਹੈ ਇਸ ਤਰ੍ਹਾਂ ਜੈਸੇ ਗਾਏ ਕਾ ਬਾਦਸ਼ਾਹ ਛੂਟਲਾ ਇਸ ਤਰ੍ਹਾਂ ਭਜਨ ਇਸ ਤਰ੍ਹਾਂ ਤੁਸੀਂ ਨਿਯਮ ਕਰੋ ਜੇ ਅਸੀਂ ਨਾਮ ਧਾਰੀਆਂ ਦਾ ਦੋਹਰਾ ਗੁਰਪੁਰਬ ਆਉਣ ਵਾਲਾ ਹੈ ਪਹਿਲੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਫਿਰ ਉਸੇ ਦਿਨ ਸਤਿਗੁਰੂ ਰਾਮ ਸਿੰਘ ਨੇ ਸੰਤ ਖਾਲਸਾ ਸਾਜਿਆ ਤੇ ਉਹਦਾ ਨਾਮ ਹੀ ਨਾਮ ਧਾਰੀ ਰੱਖ ਦਿੱਤਾ ਤੇ ਨਾਮ ਧਾਰੀਆਂ ਨੂੰ ਮਖੌਲ ਕਰਦੇ ਸੀ ਬੱਕਰੀ ਨੂੰ ਕਿਸੇ ਨੇ ਦੇਖਿਆ ਹੋਵੇਗਾ ਤੁਕੇ ਖਾਂਦੀ ਨੂੰ ਤੁਕੇ ਕਿਕਰਾਂ ਨੂੰ ਲੱਗਦੇ ਹਨ ਤੋ ਬੱਕਰੀ ਜਿਸ ਤਰ੍ਹਾਂ ਮੂੰਹ ਮਾਰਦੀ ਹੈ ਇਸ ਤਰ੍ਹਾਂ ਮੂੰਹ ਹਿਲਦੇ ਸਨ ਨਾਮ ਧਾਰੀਆਂ ਦੇ ਉਸੇ ਗੱਲ ਤੋਂ ਹੀ ਗ੍ਰੰਥ ਸਾਹਿਬ ਦੀ ਬਾਣੀ 'ਚ ਲਿਖਿਆ ਕਿ ਸੰਗੋ ਨਾ ਕਹਿੰਦੇ ਆਪਣੇ ਕਾਜ ਕੋ ਕਿਉਂ ਅਲਕਾਈਏ ਆਪਣੇ ਕੰਮ ਨੂੰ ਕਿਉਂ ਨਾ ਕੀਗਾ ਆਲਸ ਕਰਨੀ ਹੈ ਜਿਤ ਸਿਮਰਨ ਦਰਗਹਿ ਮੁਖੂਜਲ ਸਦਾ ਸਦਾ ਸੁਖ ਪਾਈਏ ਜਿਸ ਸਿਮਰਨ ਕਰਕੇ ਜੋ ਵੀ ਹੈ ਕਥਾ ਕੀਰਤਨ ਪਾਠ ਸਭ ਕੁਝ ਨਾਮ ਦੇ ਵਾਸਤੇ ਹੈ ਨਾਮ ਜਪ ਕੇ ਫੇ ਕੀ ਬਣਨਾ ਹੈ ਇੱਕ ਪੜਤਾਲ ਸਤਿਗੁਰੂ ਜੀ ਦੀ ਹਜ਼ੂਰੀ ਚ ਪੜਦੇ ਆ ਵਣਹੰਸ ਰਾਗ ਦੇ ਸ਼ਬਦ ਦੀ ਅਤ ਉੱਚਾ ਤਾਂ ਕਾ ਦਰਵਾਰਾ ਅੰਤ ਨਹੀਂ ਕਿਛ ਪਾਰਾਵਾਰਾ ਇਸ ਦੇ ਵਿੱਚੋਂ ਕੋਟ ਕੋਟ ਕੋਟ ਲੱਖ ਧਾਵੇ ਇੱਕ ਤਿਲ ਤਾਂ ਕਾ ਮਹਿਲ ਨਾ ਪਾਵੇ ਲੱਖ ਭਗਤ ਜਾਂਕੋ ਆਰਾ ਦੇ ਲੱਖ ਤਪੀ ਸਰਤਾ ਪੀ ਸਾਦੇ ਲਾਖ ਜੁਗੀਸਰ ਕਰਤੇ ਜੋਗਾ ਤੇ ਲਾਖ ਭੁਗੀਸਰ ਭੋਗੇ ਭੋਗਾ ਅੱਗੇ ਜਾ ਕੇ ਪਤਾ ਕੀ ਕਿ ਮੈਂ ਉਹ ਦਿਨ ਪਾਠ ਕਰਦੇ ਮੇਰਾ ਖਿਆਲ ਮੈਂ ਹਜ਼ਾਰਾਂ ਕੀਤੇ ਹੋਣਗੇ ਪਰ ਉਸ ਦਿਨ ਉਸ ਪੰਕਤੀ ਦਾ ਇਸ ਤਰ੍ਹਾਂ ਆ ਕੇ ਅਕਸ ਪਿਆ ਸਤਿਗੁਰਾਂ ਦੀ ਬਖਸ਼ਿਸ਼ ਨਾਲ ਕਿਉਂ ਉਹਨਾਂ ਨੇ ਕਿਹਾ ਕਿ ਬਾਰ-ਬਾਰ ਪੜੋ ਫੇ ਤੁਹਾਨੂੰ ਆਪੇ ਹੀ ਅਰਥ ਫੁਰੇਗਾ ਉਹਦੇ 'ਚ ਕੀ ਲਿਖਿਆ ਸੀ ਕਹਿੰਦੇ ਘਟ ਘਟ ਵਸੇ ਜਾਣੇ ਥੋਰਾ ਹੈ ਕੋਈ ਸਾਜਨ ਪਰਦਾ ਤੋਰਾ ਸੌਗਰਾਂ ਦੇ ਹਜੂਰੋਂ ਸ਼ਬਦ ਵੀ ਸੁਣਿਆ ਆਪ ਵੀ ਪੜਿਆ ਪਰ ਇਹਦਾ ਤਾਤਪਰਜ ਕੋ ਹੋਰ ਹੀ ਸੀ ਕੀ ਸੀ ਕਹਿੰਦੇ ਘਟ ਘਟ ਵਸੇ ਜਾਣੇ ਥੋੜਾ ਵਸਦਾ ਉਹ ਸਾਰਿਆਂ ਦੇ ਘਟਾਂ 'ਚ ਪਰ ਥੋੜੇ ਬੰਦੇ ਜਾਣਦੇ ਹਨ ਇਸ ਚੀਜ਼ ਨੂੰ ਨਹੀਂ ਤੇ ਇਦਾਂ ਹੀ ਜਾਣਦੇ ਉਹ ਅਕਾਲੀ ਹੈ ਉਹ ਸਹਿਜਧਾਰੀ ਹੈ ਉੱਥੇ ਨਹੀਂ ਜਾਣਾ ਉੱਥੇ ਦਸਮ ਪਾਸ਼ੀਆਂ ਦਾ ਅਰਦਾਸਾ ਹੁੰਦਾ ਉੱਥੇ ਉਹ ਹੁੰਦਾ ਉਹ ਨਾ ਕਿਗਾ ਬਾਗ ਦਿੰਦੇ ਆ ਉਹ ਕੰਨਾਂ ਚੋਂ ਅਸੀਂ ਵੀ ਨਿਕ ਨਿਕੇ ਸਾਡੇ ਲਾਗੇ ਉੱਪਰ ਤਾਪਰਾ ਪਿੰਡ ਸੀ ਰਾਂਝਾਂ ਦਾ ਸਾਨੂੰ ਨਿਕ ਨਿਕਿਆਂ ਨੂੰ ਗੁੜਤੀ ਇਹ ਸੀ ਉਹ ਬਾਗ ਤਾਂ ਉਹਨਾਂ ਦੇਣੀ ਨਾਲੋ ਨਾਲ ਪਿੰਡ ਇੱਕੋ ਹੀ ਖੇਤ ਦਾ ਫਰਕ ਵਾ ਮੈਂ ਕੰਨਾਂ ਚੁੰਗਲੀਆਂ ਲੈ ਲੈਣੀਆਂ ਆਖੋ ਤਾਂ ਸਤਿਗੁਰੂ ਰਾਮ ਸਿੰਘ ਸਤਿਗੁਰੂ ਆਖਣਾ ਨਹੀਂ ਸੰਗਤ ਨੇ ਮੈਂ ਹੁਣੇ ਗਾਂ ਵਾਸਤੇ ਨਾ ਆਪ ਕਹਿਆ ਕਰਨਾ ਬਈ ਧੰਨ ਸਤਿਗੁਰੂ ਰਾਮ ਸਿੰਘ ਸੱਚਾ ਪਾਤਸ਼ਾਹ ਉਹ ਕਾਦੀਆਂ ਗਏ ਕਾਦੀਆਂ ਜਿੱਥੇ ਉਹ ਮਿਰਜ਼ਾ ਕਾਦੀਆਂ ਮਸ਼ਹੂਰ ਹੈ ਉਥੇ ਸਿੰਘਾਂ ਨੇ ਮੇਲਾ ਕੀਤਾ ਤੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਭਈ ਇਹ ਸਾਡੇ ਗੁਰਦੁਆਰੇ ਦੇ ਨਾਲ ਹੀ ਨਾ ਕਿਗਾ ਮਸਜਿਦ ਹੈ ਭਈ ਇਹ ਬਾਂਗ ਉੱਚੀ ਦਿੰਦੇ ਸਾਡੇ ਖਲਲ ਪੈਂਦਾ ਇਹ ਤੁਸੀਂ ਕਿਰਪਾ ਕਰੋ ਵੀ ਇਹ ਇਹਨਾਂ ਨੂੰ ਅਸੀਂ ਥਾਂ ਦੇ ਦਿੰਨੇ ਬਾਹਰ ਇਹ ਮਸਜਿਦ ਬਣਾ ਲੈਣ ਤੇ ਸਤਿਗੁਰੂ ਰਾਮ ਸਿੰਘ ਨੇ ਪਤਾ ਕੀ ਕਿਹਾ ਕਹਿੰਦੇ ਇੱਥੇ ਮਸਜਿਦ ਬਣੇਗੀ ਚੌਂ ਦਰਵਾਜ਼ਿਆਂ ਦੀ ਉਹ ਕਹਿੰਦੇ ਆ ਚੰਗਾ ਹੋਇਆ ਅਸੀਂ ਤਾਂ ਨਾ ਕਿ ਇਹ ਕੀਤੀ ਸਾਬ ਕਹਿੰਦੇ ਪਰ ਉਹ ਚ ਗ੍ਰੰਥ ਸਾਹਿਬ ਵੀ ਪ੍ਰਕਾਸ਼ ਹੋਏਗਾ ਉੱਥੇ ਕਾਦੀਆਂ ਜਾ ਕੇ ਦੇਖ ਲਓ ਗ੍ਰੰਥ ਸਾਹਿਬ ਮਸਜਿਦ ਚ ਪ੍ਰਕਾਸ਼ ਹੋਇਆ ਹੈ ਤੇ ਫੇਰ ਬਾਂਗ ਦੀ ਗੱਲ ਸਾਗੁਰਾਂ ਕਹੀ ਕਹਿੰਦੇ ਬਾਂਗ ਤਾਂ ਬੁਲੇਲ ਹੈ ਬੁਲੇਲ ਮੈਨੇ ਬੁਲਾਉਣਾ ਸੱਦਦੇ ਆ ਲੋਕਾਂ ਨੂੰ ਵੀ ਆਓ ਇਬਾਦਤ ਕਰਨ ਦੇ ਵਾਲੇ ਪਾਸੇ ਬੋਲੀ ਹੈ ਉਹ ਅਰਬੀ ਬੋਲੀ ਚ ਅੱਲਾਹੁ ਅਕਬਰ ਕਹਿੰਦੇ ਹਨ ਅਕਬਰ ਬਹੁਤ ਅਮੀਰ ਨੂੰ ਕਹਿੰਦੇ ਹਨ ਉਹ ਅੱਲਾ ਜਿਹੜਾ ਉਹਦਾ ਵਾਹਦ ਲਾ ਸ਼ਰੀਕ ਉਹਦਾ ਕੋਈ ਸ਼ਰੀਕ ਨਹੀਂ ਹੈ ਉਸ ਨੂੰ ਅੱਲਾਹ ਕੀ ਕਰ ਬੰਦਗੀ ਇਹ ਸਚਾਵਾਂ ਸਾਜ ਇਹ ਗ੍ਰੰਥ ਸਾਹਿਬ ਜਦ ਪੰਗਤੀ ਆਊਗੀ ਤਾਂ ਫੇ ਅਸੀਂ ਕਿਦਾਂ ਛੱਡ ਦਿਆਂਗੇ ਅੱਲਾ ਦਾ ਨਾਮ ਬੜਾ ਸਵਾਦ ਨਾ ਹੁੰਦਾ ਤੋ ਉਹ ਮੇਰਾ ਕਹਿਣ ਦਾ ਭਾਵ ਅਕਾਲ ਪੁਰਖ ਦੇ ਨਾਵਾਂ ਨੂੰ ਕੋਈ ਕਿਸੇ ਨਾਮ ਨਾਲ ਯਾਦ ਕਰਦਾ ਕੋਈ ਕਿਸੇ ਨਾਮ ਨਾਲ ਯਾਦ ਕਰਦਾ ਘਟ ਘਟ ਵਸੈ ਜਾਣੇ ਥੋੜਾ ਜਿਹਨੇ ਇਹ ਚੀਜ਼ ਸਮਝ ਲਈ ਉਹਨੂੰ ਬਹੁਤਾ ਭਜਨ ਕਰਨ ਦੀ ਲੋੜ ਨਹੀਂ ਜਿਹਨੇ ਘਟ ਘਟ ਮਾਧੋ ਜੀਆਂ ਦੇਖ ਲਿਆ ਕਿਸ ਤਰ੍ਹਾਂ ਬਾਣੀ ਦਾ ਭਾਵ ਕੀ ਹੈ ਕਹਿੰਦੇ ਤਿਸ ਕੈ ਭਾਣੇ ਕੋਏ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਜਿਨੇ ਸਾਰਿਆਂ 'ਚ ਬ੍ਰਹਮ ਇੱਕ ਪਛਾਣ ਲਿਆ ਨਿਫਲੰਤਸ ਜਨਮਸ ਜਾਵਤ ਬ੍ਰਹਮ ਨ ਬਿੰਦਤੇ ਉਹਦਾ ਜਨਮ ਹੀ ਨਿਸਫਲ ਹੈ ਜਿਹਨੇ ਬ੍ਰਹਮ ਨੂੰ ਨਹੀਂ ਜਾਣਿਆ ਬ੍ਰਹਮ ਕਿਆ ਹੈ ਸਵਾਏ ਬ੍ਰਹਮ ਤੋਂ ਹੈ ਹੀ ਕੱਖ ਨਹੀਂ ਜੋ ਸਾਨੂੰ ਦਿਸਦਾ ਸਭ ਬ੍ਰਹਮ ਹੈ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਉਹ ਤਿਸ ਭਾਵੈ ਤਾਂ ਕਰੇ ਬਸਾਰ ਤਿਸ ਭਾਵੈ ਤਾਂ ਏਕ ਉਹਦੀ ਮਰਜ਼ੀ ਹੁੰਦੀ ਤੇ ਜਬ ਉਹ ਕਰਖ ਕਰਾ ਕਰਤਾਰਾ ਪਰਜਾ ਜਾ ਧਰ ਤਬ ਦੇ ਅਪਾਰਾ ਤੇ ਜਵਾ ਕਰ ਕਰ ਥੋਂ ਕਾਵੋਂ ਤੋਂ ਮੈਂ ਮਿਲ ਦੇ ਤਰ ਸਭੂ ਉਹਦੀ ਖੇਡ ਹੈ ਕਈ ਵਾਰ ਪਸਰਿਓ ਪਸਾਰ ਤੇ ਸਦਾ ਸਦਾ ਇੱਕ ਇੱਕ ਅੰਕਾਰ ਹੁਣ ਇਹ ਬਾਣੀ ਰੋਜ਼ ਪੜ੍ਹਦੇ ਆ ਖੇਲ ਖੇਲ ਆ ਖੇਲ ਖੇਲਨ ਅੰਤ ਕੋ ਫਿਰ ਏਕ ਫੇ ਮੈਂ ਤਾਂ ਉਹ ਇੱਕ ਵਾਰੀ ਸੰਤ ਮੰਗਲ ਸਿੰਘ ਜੀ ਅਰਸ਼ੀ ਫਰਿਸ਼ਤੇ ਉਹਨਾਂ ਨੂੰ ਕਹਿੰਦੇ ਸੀ ਉਹਨਾਂ ਦੇ ਚੰਗੇ ਦਰਸ਼ਨ ਕੀਤੇ ਸਤਿਗੁਰੂ ਹਰੀ ਸਿੰਘ ਬੇਲੇ ਦੇ ਸਿੱਖ ਹਨ ਸਤਿਗੁਰੂ ਜੀ ਦੇ ਉਹ ਸਟੇਜ ਸੈਕਟਰੀ ਹੁੰਦੇ ਸਨ ਉਹ ਇੱਕ ਸਿੱਖ ਤੇ ਸਤਿਗੁਰੂ ਜੀ ਨਾਰਾਜ਼ ਹੋਏ ਚਲੇ ਕਹਿੰਦੇ ਮੇਰੀਆਂ ਅੱਖਾਂ ਤੋਂ ਦੂਰ ਕਹਿੰਦੇ ਤੇ ਉਹ ਉੱਥੇ ਜਾ ਕੇ ਰੋਣ ਲੱਪਿਆ ਪਰੇ ਚਲਾ ਗਿਆ ਜੀਵਨ ਨਗਰ ਦੀ ਗੱਲ ਤੇ ਉਹ ਪਤਾ ਨਹੀਂ ਕਿਦਾਂ ਥਿਊਰੀ ਬਣਾ ਕੇ ਗੱਲ ਕੀਤੀ ਕਹਿੰਦਾ ਸੱਚੇ ਪਾਤਸ਼ਾਹ ਸਾਨੂੰ ਗ੍ਰਸਤੀਆਂ ਨੂੰ ਕਹਿੰਦੇ ਬੜੀਆਂ ਮਾਰਾਂ ਪੈਂਦੀਆਂ ਮੁੰਡੇ ਕੁੜੀਆਂ ਵਿਆਹਣੇ ਕਮਾਈ ਕਰਕੇ ਲਿਆਉਣੀ ਬੱਚੇ ਪਾਲਣੇ ਹੋਰ 3500 ਗ੍ਰਸਤ ਪਟੰਬ ਪਲੇਟਿਆ ਕਦੇ ਹਰ ਕਦੇ ਸੋਗ ਤੁਹਾਨੂੰ ਦੋ ਕੰਮ ਉਹ ਨਹੀਂ ਤੁਸੀਂ ਕੁਝ ਖੁਸ਼ੀ ਨਾ ਕਰਦੇ ਹੁਣ ਉਹਨਾਂ ਤੋਂ ਵੀ ਕਹਿੰਦਾ ਕੌਣ ਤੇ ਸਤਗੁਰੂ ਜੀ ਉਹਨਾਂ ਨੂੰ ਗੁਰੂ ਜੀ ਕਹਿੰਦੇ ਹੁੰਦੇ ਸਨ ਇਹ ਜਸ ਜੀਵਨ ਖੁਲਾਸਾ ਕੀਤਾ ਹੈ ਤਰਨ ਸਿੰਘ ਬਹਿਮੀ ਨੇ ਉਹ ਕਹਿੰਦਾ ਭਈ ਸੱਚੇ ਪਾਤਸ਼ਾਹ ਭਈ ਤੁਹਾਨੂੰ ਉਤਮ ਸੋ ਹੁਣਾਂ ਨੇ ਰਾਏਸਰ ਵਾਲਿਆਂ ਨੇ ਭਜਨ ਦੱਸਿਆ ਤੇ ਅਮਰ ਤੋਂ ਫਲਾਣੇ ਨੇ ਸ਼ਿਕਾਇਆ ਵਜ਼ੀਰ ਸੋ ਹੁਣਾਂ ਨੇ ਜਿਹੜੇ ਤੁਹਾਡੇ ਖੜਾਵੇ ਸਨ ਤੇ ਇਹਨਾਂ ਨੂੰ ਗੁਰੂ ਜੀ ਕਿਉਂ ਕਹਿੰਦੇ ਹੋ ਕਹਿੰਦੇ ਸੋਣ ਤਰਨ ਸਿੰਘਾ ਭਈ ਜਦੋਂ ਕਾਕਿਆਂ ਦੀ ਮਾਤਾ ਚੜਾਈ ਕਰ ਗਈ ਆਖੋ ਤਨ ਸਤਿਗੁਰੂ ਪ੍ਰਤਾਪ ਸਿੰਘ ਜਦੋਂ ਮਾਤਾ ਭੁਪਿੰਦਰ ਕੌਰ ਜੀ ਚੜਾਈ ਕਰ ਗਏ ਤੇ ਮਾਤਾ ਜੀ ਨੇ ਬੜਾ ਜ਼ੋਰ ਪਾਇਆ ਸੀ ਸਤਿਗੁਰੂ ਪ੍ਰਤਾਪ ਸਿੰਘ ਤੇ ਦੂਸਰਾ ਆਨੰਦ ਕਰਨ ਲਈ ਤੇ ਸਿੱਖ ਸਾਧ ਸੰਗਤ ਵੀ ਚਾਹੁੰਦੀ ਸੀ ਤੇ ਇਦਾਂ ਟਾਲ ਦਿੰਦੇ ਸੀ ਵੀ ਉਹ ਭੁਪਿੰਦਰ ਕੌਰ ਵਰਗੀ ਕੋਈ ਹੋਵੇਗੀ ਤਾਂ ਫਿਰ ਫਿਰ ਦੱਸਿਓ ਫੇ ਸਲਾਹ ਕਰਾਂਗੇ ਇਹ ਇਹਨਾਂ ਤੋਂ ਪੁੱਛ ਲਿਆ ਮੰਗਲ ਸੋਹਣਾ ਤੋਂ ਭਈ ਸਿਆਣੇ ਸੀ ਗੁਰੂ ਹਰੀ ਸਿੰਘ ਦੇ ਵੇਲੇ ਦੇ ਸਿੱਖ ਸੀ ਬੜੇ ਉਦਾਂ ਪੜ੍ਹੇ ਲਿਖੇ ਪਟਵਾਰੀ ਵੀ ਸੀ ਕਹਿੰਦੇ ਵੀ ਸਾਂਝੀ ਵੀ ਇਦਾਂ ਤੁਸੀਂ ਦੱਸੋ ਉਹ ਕਹਿੰਦੇ ਖਬਰਦਾਰ ਕਹਿੰਦੇ ਜੇ ਆਨੰਦ ਦਾ ਕਹਿੰਦੇ ਨਾਂ ਲਿਆ ਤਾਂ ਦੋ ਬੱਚੇ ਹੀਰੇ ਆਰਗੇ ਰੋਲ ਜਾਣਗੇ ਇਹਨਾਂ ਦੇ ਸਿਰ ਤੇ ਮਤੇਈ ਮਾਂ ਆ ਜਾਏਗੀ ਜੇ ਸੁਖ ਲੈਣਾ ਤਾਂ ਨੰਦ ਬਿਲਕੁਲ ਨਾ ਕਰਿਓ ਤੇ ਸਾਗੁਰ ਕਹਿੰਦੇ ਮੈਂ ਪੀਚ ਕੇ ਉਹ ਗੱਲ ਬਣ ਲਈ ਆਖੋ ਤਨ ਸਤਿਗੁਰੂ ਪ੍ਰਤਾਪ ਸਿੰਘ ਉਮਰ ਕਿੰਨੀ ਸੀ ਸਤਿਗੁਰੂ ਜੀ ਦੀ ਉਸ ਵੇਲੇ 34 ਸਾਲ ਦੀ ਸਿਰਫ ਚੜ੍ਹਦੀ ਪਰ ਜਵਾਨੀ ਕਹਿੰਦੇ ਬਸ ਆਨੰਦ ਨਹੀਂ ਕਰਨਾ ਉਸ ਦਿਨ ਤੋਂ ਇਹਨਾਂ ਨੂੰ ਗੁਰੂ ਜੀ ਕਹਿਣ ਲੱਗ ਪਏ ਕਹਿੰਦੇ ਉਹ ਗੁਰੂ ਜੀ ਉਹ ਦੋ ਗੱਲਾਂ ਕਿਹੜੀਆਂ ਜਿਹੜੀਆਂ ਮੈਂ ਨਹੀਂ ਕਰਦਾ ਕਹਿੰਦੇ ਇੱਕ ਖੁਸ਼ ਹੋ ਕੇ ਦਰਸ਼ਨ ਦੇਣੇ ਸਾਧ ਸੰਗਤ ਨੂੰ ਤੇ ਇੱਕ ਬਖਸ਼ਿਸ਼ ਕਰਨੀ ਤੇ ਕਹਿੰਦੇ ਮੈਂ ਕੀ ਨਹੀਂ ਕਰਦਾ ਉਹ ਕੀ ਕਹਿੰਦੇ ਰੋਣ ਡਿਆ ਕਹਿੰਦੇ ਉਹ ਕੀ ਕਹਿੰਦੇ ਉਹਨੂੰ ਫਿਰ ਤੁਸੀਂ ਕਹਿ ਰਹੇ ਹੋ ਭਈ ਉਹ ਗਾਂ ਵਾਸਤੇ ਇਹਨਾਂ ਮਾੜਾ ਕੰਮ ਨਾ ਕਰੇ ਮੈਂ ਕਹਿੰਦੇ ਤਾਂ ਕਹਾ ਜੇ ਮੈਂ ਹਟਣਾ ਹੋਵੇ ਉਹਨਾਂ ਨੇ ਕੀ ਅੱਗੇੋਂ ਪੰਕਤੀ ਕੀ ਪੜੀ ਪ੍ਰਿਸਮੇ ਆਪਾਵੋ ਜਗਤ ਤੁਮ ਤੁਮ ਹੀ ਪੰਥ ਬਣਾਏ ਆਪ ਤੁਮ ਹੀ ਝਗੜਾ ਕਰੋ ਤੁਮ ਹੀ ਕਰੋ ਸਹਾਇ ਇਹ ਤਾਂ ਤੁਹਾਡਾ ਖੇਲ ਬਣਾਇਆ ਹੈ ਪੰਥ ਪਹਿਲਾਂ ਪੈਦਾ ਕਰਤੇ ਸ੍ਰਿਸ਼ਟੀ ਬਣਾਈ ਪੰਥ ਪੈਦਾ ਕਰਤੇ ਉਹਨਾਂ ਦੇ ਵਿੱਚ ਬਾਦ ਸਿਰ ਸਿਰਜੇ ਦਾਨੋ ਦੇਵਤੇ ਰੋਜ਼ ਹੀ ਤਾਂ ਪੜ੍ਹਦੇ ਆ ਤਿੰਨ ਅੰਦਰ ਬਾਦ ਰਚਾਇਆ ਤੇ ਉਹ ਦੇਖਦਾ ਮੈਂ ਅੱਜ ਪਾਠ ਕਰਦਾ ਘਰ ਹੀ ਗੱਲਾਂ ਕਰਦਾ ਸੀ ਮੈਂ ਕਿਹਾ ਭਈ ਬੱਚੇ ਨੂੰ ਖੇਲਦੇ ਨੂੰ ਅਸੀਂ ਨਾ ਕਿ ਵਰਜ ਦਿੰਨੇ ਆ ਉਹ ਵੱਡਾ ਖਿਲਾੜੀ ਉਹਨੇ 84 ਲੱਖ ਕਿਸਮ ਦੇ ਰਿਮੋਟ ਕੰਟਰੋਲ ਵਾਲੇ ਖਲੌਣੇ ਆਟੋਮੈਟਿਕ ਪੈਦਾ ਕੀਤੇ ਹੋਏ 84 ਲੱਖ ਖਲੌਣੇ ਜੰਗਲਾਂ 'ਚ ਪਹਾੜਾਂ 'ਚ ਤੇ ਸਮੁੰਦਰਾਂ 'ਚ ਕੀ ਕੁਛ ਉਹ ਕਰਦੇ ਲੜਦੇ ਮਰਦੇ ਤਾਂ ਬੰਦੇ ਵੀ ਲੜੀ ਮਰੀ ਜਾਂਦੇ ਆ ਆਪੇ ਹੀ ਉਹ ਲੜਾਉਣ ਵਾਲਾ ਆਪੇ ਹੀ ਉਹ ਕਰਨ ਵਾਲਾ ਸ਼ਾਂਤ ਵੀ ਕਰ ਸਕਦਾ ਸਾਰਾ ਕੁਝ ਜਿਹੜਾ ਬ੍ਰਹਮ ਨੂੰ ਜਾਣਨ ਵਾਲਾ ਉਹ ਕਦੀ ਸ਼ੰਕਾ ਨਹੀਂ ਕਰੇਗਾ ਕਿਸੇ ਤੇ ਉਹਦੇ ਵੱਲੋਂ ਫੇ ਕੀ ਹੋ ਜਾਏਗਾ ਕਬੀਰ ਜੀ ਜਿਸ ਤਰ੍ਹਾਂ ਕਹਿੰਦੇ ਹਨ ਕਹਿੰਦੇ ਕਬੀਰ ਪ੍ਰੀਤ ਏਕ ਸੋ ਕੀਏ ਇੱਕ ਅਕਾਲ ਪੁਰਖ ਨਾ ਪ੍ਰੀਤ ਜਿਨਾ ਕੀਤੀ ਆਨ ਦੁਬਦਾ ਜਾਏ ਫੇ ਕੀ ਹੋਊ ਕਹਿੰਦੇ ਭਾਵੇਂ ਲਾਂਬੇ ਕੇਸ ਕਰ ਭਾਵੇਂ ਕਰੜ ਮੁੰਡਾਏ ਫੇ ਕੋਈ ਫਰਕ ਨਹੀਂ ਪੈਣ ਲੱਗਾ ਭਾਵੇਂ ਲੰਬੇ ਲੰਬੇ ਕੇਸ ਕਰ ਲਓ ਤੇ ਭਾਵੇਂ ਕਰੜ ਕਰਕੇ ਮੁਨਾ ਦਿਓ ਉਹਨਾਂ ਦੀ ਦੁਬਦਾ ਇਸ ਤੇ ਉੱਥੇ ਹੀ ਆ ਜਾਓ ਸਤਗੁਰ ਦਰਸ਼ਨ ਅਗਨ ਨਵਾਰੀ ਬੜੇ ਫਾਇਦੇ ਹੁੰਦੇ ਹਨ ਸਤਗੁਰੂ ਜੀ ਦੇ ਦਰਸ਼ਨ ਦੇ ਪਰ ਜੇ ਕੋਈ ਉਹਨਾਂ ਨੂੰ ਸਫਲ ਦਰਸ਼ਨ ਵਾਂਗੂ ਦਰਸ਼ਨ ਤੇ ਲਿਆ ਤੇ ਜੇ ਕੋਈ ਇਹ ਹੋਵੇ ਭਈ ਸੌਦਾ ਹੀ ਖਰੀਦਣ ਜਾਣਾ ਜਾਂ ਕੋਈ ਕਿਸੇ ਦੇ ਕਿਸੇ ਦਾ ਨੁਕਸ ਫੜਨ ਜਾਣਾ ਉਹ ਨਹੀਂ ਅੰਤਰਮੁਖ ਬੀਤੀ ਜਿਸ ਵੇਲੇ ਉਹ ਸਿੱਪੀ ਦੇ ਵਿੱਚ ਜਿਸ ਵੇਲੇ ਸ਼ਾਂਤੀ ਬੂੰਦ ਪੈਂਦੀ ਹੈ ਉਹ ਮੂੰਹ ਬੰਦ ਕਰਕੇ ਥੱਲੇ ਸਮੁੰਦਰ ਚਲੇ ਜਾਂਦੀ ਹੈ ਫਿਰ ਉਹ ਚ ਸੁੱਚੇ ਮੋਤੀ ਪੈਦਾ ਹੋ ਜਾਂਦੇ ਮੇਰੇ ਸਤਿਗੁਰੂ ਜੀ ਕਹਿੰਦੇ ਕੀ ਕਹਿੰਦੇ ਨੇ ਦਿਨ ਰਾਤੀ ਅਰਾਦੋ ਪਿਆਰੋ ਨਿਮਖ ਨਤੀਜੇ ਢੀਲਾ ਢਿੱਲੇ ਨਾ ਪਵੋ ਤੇ ਪਰ ਕਹਿੰਦੇ ਸੰਤ ਸੇਵਾ ਕਰ ਭਾਵ ਨਹੀਂ ਲਾਈਏ ਸੰਤ ਸੇਵਾ ਕਰ ਭਾਵ ਨਹੀਂ ਲਾਈਏ ਤੇ ਤਿਆਗੋ ਮਾਨ ਢੀਲਾ ਬਈ ਬੈਠ ਤਹਾਰ ਤਰ੍ਹਾਂ ਸਾਗੁਰਾਂ ਦੇ ਬਚਣਾ ਚਾਹੁੰਦਾ ਕੋਈ ਸਾਧੂ ਗਿਆ ਕਿਸੇ ਸਿੱਖ ਵੱਲ ਤੇ ਪ੍ਰਸਾਦਾ ਲੱਗਾ ਛਕਣ ਤੇ ਉਹ ਪ੍ਰਸਾਦਾ ਛਕਦਾ ਸੀ ਤੇ ਉਹ ਜਿਹਦੇ ਘਰ ਛਕਣ ਗਿਆ ਉਹ ਸਵਾਸ ਸਵਾਸ ਭਜਨ ਕਰਨ ਵਾਲਾ ਸੀ ਦੇ ਲਿਖ ਜੁ ਦਿੱਤਾ ਉਹ ਮੈਨੂੰ ਅੱਜ ਉਥੇ ਕੱਲ ਮਿਲੇ ਉਹ ਸਗੂ ਹੁਣੀ ਬਰਮੀ ਗਾਂਵ ਵਾਲੇ ਉਹ ਕਹਿੰਦੇ ਜਥੇਦਾਰ ਜੀ ਕਰਕੇ ਉਹਨਾਂ ਨੇ ਮੁਖਾਤਬ ਕੀਤਾ ਮੈਂ ਕਿਹਾ ਸਗੂ ਸਾਹਿਬ ਹਰਭਜਨ ਸਿੰਘ ਜੀ ਵੀ ਮੈਨੂੰ ਝੁਣਝਣੀ ਆ ਜਾਂਦੀ ਆ ਜਦੋਂ ਮੈਨੂੰ ਇੱਕ ਵਾਰੀ ਚਾਨੇ ਹੁਣਾਂ ਨੂੰ ਵੀ ਚੇਤਾ ਹੋਣਾ ਉੱਥੇ ਵਰਨੀ ਕੀਤੀ ਸੀ ਹਰੀ ਸਿੰਘ ਦੇ ਉੱਥੇ ਮੈਨੂੰ ਅਮਰ ਸਿੰਘ ਦੇਵਗਨ ਨੇ ਮਹੰਤ ਕਹਿਤਾ ਸੀਗਾ ਕਿਉਂਕਿ ਮੈਂ ਗੁਰਦੁਆਰੇ ਆਇਆ ਸੀ ਉਹਨਾਂ ਨੂੰ ਵੀ ਮੈਂ ਫਿਰ ਟੋਕਿਆ ਮੈਂ ਕਿਹਾ ਇਹ ਬਹੁਤ ਪੁਰਾਣੀ ਗੱਲ ਆ 32 ਸਾਲ ਦੀ ਤੇ ਮੈਂ ਕਿਹਾ ਭਈ ਸਤਿਗੁਰੂ ਰਾਮ ਸਿੰਘ ਨੇ ਸਾਡਾ ਨਾਮ ਸੰਤ ਰੱਖਿਆ ਇਹ ਭਾਵੇਂ ਸੰਤ ਸਾਤੋਂ ਬਣ ਨਹੀਂ ਹੋਇਆ ਪਰ ਸੰਤ ਤੋਂ ਉੱਚਾ ਤਖੱਲਸ ਕੋਈ ਨਹੀਂ ਆਖੋ ਧੰਨ ਗੁਰੂ ਪ੍ਰਤਾਪ ਸਿੰਘ ਸੇਠ ਲੋਕ ਸੋਹਣਾ ਦੇ ਪਿਤਾ ਸੇਠ ਫੂਲਾ ਸੋਹਣੀ ਜਦੋਂ ਹੋਲਾ ਹੋਇਆ ਸਾਨੂੰ 1950 ਚ ਬੈਂਕੋਕ ਉਸ ਹੋਲੇ ਚ ਮੈਂ ਵੀ ਸਾਗੁਰਾਂ ਦੇ ਚਰਨਾਂ ਚ ਦਰਸ਼ਨ ਕਰਦਾ ਸੀ ਸਾਗਰੂ ਜਗਜੀਤ ਸਿੰਘ ਜੀ ਵੀ ਤੇ ਮਹਾਰਾਜ ਵੀਰ ਸਿੰਘ ਜੀ ਵੀ ਉਸ ਦੌਰੇ ਦੇ ਨਾਲ ਸਨ ਤਾਂ ਉਹ ਹੋਲਾ ਕਰਕੇ ਅਸੀਂ ਆ ਗਏ ਹੋਲੇ ਦੇ ਵਿੱਚ ਉਹ ਸੇਠ ਫੂਲਾ ਸਿੰਘ ਜੀ ਉਹ ਮੇਰਾ ਖਿਆਲ 100 ਸਾਲ ਤੋਂ ਉੱਪਰ ਹੋਣਗੇ ਜਾਂ ਆ ਸਾਰੇ ਹੀ ਉਹਨਾਂ ਦੇ ਪੁੱਤਰ ਵੱਡੇ ਗੁਰਬਖਸ਼ ਸਿੰਘ ਜੀ ਪ੍ਰੀਤਮ ਕਰਕੇ ਉਹਨਾਂ ਨੂੰ ਕਹਿੰਦੇ ਛੋਟੇ ਸੁਹੇਲ ਸਿੰਘ ਜੀ ਧੀਰ ਉਦੋਂ ਛੋਟੇ ਤਰਲੋਕ ਹੋਣੀ ਉਦੋਂ ਛੋਟੇ ਨਰੈਣ ਸਿੰਘ ਜੀ ਤੋਂ ਉਦੋਂ ਛੋਟੇ ਅਵਤਾਰ ਸਿੰਘ ਮੈਨੂੰ ਇਹਨਾਂ ਚੇਤਾ ਪੰਜ ਪੁੱਤਰ ਸੀ ਉਹਨਾਂ ਦੇ ਤੇ ਉਹ ਸਾਤੋਂ ਆਸਾ ਦੀ ਵਾਰ ਵਾਲਿਆਂ ਤੋਂ ਵੀ ਪਹਿਲਾਂ ਹੀ ਇਸ਼ਨਾਨ ਕਰਕੇ ਆ ਕੇ ਬੈਠੇ ਭਜਨ ਕਰਦੇ ਹੋਣਾ ਹਾਲਾਂਕਿ ਵਾਰਾ ਉਦੋਂ ਲੱਗਦਾ ਸੀ ਤੇ 4 ਘੰਟੇ ਤੋਂ ਘੱਟ ਵਾਰਾ ਨਹੀਂ ਸੀ ਲੱਗਦਾ ਤੇ ਉਹਨਾਂ ਪਹਿਲੇ ਬੈਠੇ ਹੋਣਾ ਅਸੀਂ ਹੋਲਾ ਕਰਕੇ ਆ ਗਏ ਤਾਂ ਉਹ ਥੋੜੇ ਦਿਨਾਂ ਬਾਅਦ ਚੜ੍ਹਾਈ ਕਰ ਗਏ ਤੇ ਸਾਗੁਰ ਛੇਤੀ ਦੋ ਹਫ਼ਤਿਆਂ ਬਾਅਦ ਫੇਰ ਸਿਆਮ ਗਏ ਅਸੀਂ ਕਹੀ ਭਈ ਦੀ ਛੇਤੀ ਸਾਧਗੁਰੂ ਜੀ ਹੁਣ ਸਿਆਮ ਕਿਉਂ ਗਏ ਪਤਾ ਲੱਗਾ ਭਈ ਸੇਠ ਫੂਲਾ ਸੋਣੀ ਚੜ੍ਹਾਈ ਕਰ ਗਏ ਉਹਨਾਂ ਦੇ ਭੋਗ ਤੇ ਗਏ ਹਨ ਉਹਦੇ ਸਾਧਗੁਰਾਂ ਦਾ ਭਾਸ਼ਣ ਹੈ ਕਹਿੰਦੇ ਸੇਠ ਸ਼ਬਦ ਬੇਸ਼ੱਕ ਬਹੁਤ ਵੱਡਾ ਲੋਕਾਂ 'ਚ ਪਰ ਮੇਰੇ ਖਿਆਲ 'ਚ ਕਹਿੰਦੇ ਸਾਡੇ ਨਾਮਧਾਰੀ ਸਮਾਜ 'ਚ ਜਿਹੜਾ ਸੰਤ ਸ਼ਬਦ ਬਹੁਤ ਵੱਡਾ ਸੰਤ ਰਾਮ ਮੇ ਭੇਦ ਕਿਛ ਨਹੀਂ ਇੱਕ ਜਨਮ ਹੈ ਕਈ ਲੱਖ ਕਰੋੜੇ ਤਾਂ ਉਹ ਸੰਤ ਸ਼ਬਦ ਭਈ ਮੈਂ ਸੇਠ ਫੂਲਾ ਸਿੰਘ ਨਹੀਂ ਕਹਿੰਦਾ ਮੈਂ ਉਹਨਾਂ ਨੂੰ ਸੰਤ ਫੂਲਾ ਸਿੰਘ ਕਹਿਣਾ ਇਸ ਤੇ ਸੰਤ ਉਹ ਸੰਤਾਂ ਦਾ ਤਖੱਲਸ ਸਾਨੂੰ ਦਿੱਤਾ ਤੇ ਉਹਦੇ ਵਿੱਚ ਪਾਤਸ਼ਾਹ ਕਹਿੰਦੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮਨ ਧਨ ਸਹੀ ਨਾਨਕਾ ਪੂਰਨ ਸਹੀ ਸਭ ਜਿਨ੍ਹਾਂ ਨੂੰ ਸਾਸ ਗਰਾਸ ਨਹੀਂ ਬਿਸਰਦਾ ਉਹ ਫਿਰ ਕਹਿੰਦੇ ਸੰਜੀ ਤੁਸੀਂ ਰੁੱਖਾ ਨਾ ਛਕੋ ਤੇ ਉਹ ਕਹਿੰਦੇ ਵੀ ਉਹ ਵੀ ਸਾਧੂ ਸੀਗੇ ਉਹਨਾਂ ਨੇ ਚੰਗੀ ਤਰ੍ਹਾਂ ਦਾਲ ਦੂਲ ਲਾ ਕੇ ਸਭ ਕੁਝ ਲਾ ਕੇ ਘਿਓ ਲਾ ਕੇ ਛਕਿਆ ਤੋ ਫੇ ਕਹਿੰਦੇ ਸੰਜੀ ਰੁਖਾ ਰੁੱਖਾ ਨਾ ਛਕੋ ਤੇ ਸਤਿਗੁਰੂ ਪ੍ਰਤਾਪ ਸਿੰਘ ਦੇ ਇਦਾਂ ਹੀ ਬਚਨ ਕਹਿੰਦੇ ਜੇ ਸਾਡੇ ਵਰਗਾ ਹੁੰਦਾ ਤੇ ਕਹਿੰਦਾ ਨਾ ਤੂੰ ਮੈਂ ਸਭ ਕੁਝ ਲਾ ਕੇ ਤਾਂ ਖਾਣਾ ਪਰ ਉਹ ਵੀ ਸਾਧੂ ਸੀ ਕਹਿੰਦੇ ਭਈ ਮੈਂ ਭੁੱਲ ਗਿਆ ਹੋਵਾਂਗਾ ਮੈਨੂੰ ਤੁਸੀਂ ਆਪ ਹੀ ਦੱਸੋ ਉਹ ਕਹਿੰਦੇ ਜਦੋਂ ਗਰਾਹੀ ਪਾਉਂਦੇ ਉਦੋਂ ਨਾਮ ਦਾ ਉਚਾਰਨ ਕਰਕੇ ਪਾਓ ਜਿੰਨਾ ਸਾਸ